ਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ ਧ੍ਰਿਗ ਦਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ ਫਰੀਦ ਰਾਤੀ ਵੱਡੀਆਂ ਵੱਡੀਆਂ ਬਹੁਤ ਵੱਡੀ ਰਾਤ ਹੈ ਜ਼ਿੰਦਗੀ ਦੀ ਕਦੀ ਜ਼ਿੰਦਗੀ ਦੀ ਆ ਜਿਹੜੀ ਸੁਪਨੇ ਦੀ ਰਾਤ ਕਹੋ ਜੱਦਾ ਸੁੱਤਾ ਜੱਦੀ ਦੁਨੀਆ ਬਣੀਆਂ ਪਤਾ ਨਹੀਂ ਕਿੰਨਾ ਜਨਮ ਲੈ ਲੇ ਇਹ ਬਹੁਤ ਲੰਬੀ ਰਾਤ ਹੈ ਰਾਤ ਆ ਜੀ ਹੈ ਮਨੁੱਖਾ ਜਨਮ ਦੀ ਰਾਤ ਨਹੀਂ ਰਾਤ ਉਦੋਂ ਹੀ ਸ਼ੁਰੂ ਹੋਈ ਬਹੁਤ ਵਜਨ ਰਾਤੀ ਵੱਡੀ ਰਾਤੀ ਬਹੁਤ ਜਿੰਨੀਆਂ ਵੀ ਜੁਨਾਂ ਨੇ ਸਾਰੀਆਂ ਰਾਤਾਂ ਨੇ ਕਟੀਆਂ ਨੇ ਇਹ ਵੱਡੀਆਂ ਨੇ ਬਹੁਤ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤੁਖ ਤੁਖ ਉੱਠਣ ਪਾਸ ਜਿਹੜਾ ਜੀਵ ਬੜਾ ਕੋਲਾ ਪੈਂਦਾ ਇਹਦੇ ਵਿੱਚ ਡਰ ਲੱਗਦਾ ਹੈ ਰਾਤ ਜਿਵੇਂ ਹਨੇਰੇ ਡਰ ਲੱਗਦਾ ਹੁੰਦਾ ਤੁਖ ਤੁਖ ਉੱਠਣ ਪਾਸ ਦੁੱਖ ਹੁੰਦਾ ਜਿਹੜਾ ਅੰਦਰ ਆਪਣਾ ਸੁਣਦਾ ਭੈ ਜੀ ਲੱਗਦੀ ਹੈ ਉਹ ਦੁੱਖ ਕੋ ਭੈ ਲੱਗਣੀ ਹਾਂ ਭੈ ਲੱਗਣੀ ਪ੍ਰਗਟ ਰੂਪ ਨਹੀਂ ਗੁਪਤ ਅਗਿਆਨਤਾ ਜੋ ਭੈ ਫਾਇਦਾ ਹੁੰਦੀ ਹੈ ਗੁਪਤ ਰੂਪ ਚ ਪਤਾ ਨਹੀਂ ਕੀ ਹੋ ਪਤਾ ਨਹੀਂ ਕੀ ਹੋ ਉਹ ਆ ਦੁੱਖ ਉਹ ਤੋ ਐ ਨਾ ਹੋ ਜਵੇ ਐ ਨਾ ਹੋ ਜਵੇ ਇਹ ਤੋ ਚਿੰਤਾ ਚਿੰਤਾ ਦੀ ਗੱਲ ਹੈ ਸਮਝ ਲਓ ਹਾਂ ਰੀਤਾ ਰਾਤੀ ਵੱਡੀਆਂ ਧੁਕ ਧੁਕ ਉਠਣ ਪਾਸ ਤੇਰੇ ਕਿ ਤਿਨਾ ਦਾ ਜੀਵਿਆ ਜਿਨ੍ਹਾਂ ਬਿਡਾਣੀ ਆਸ ਮੈਨੂੰ ਤਾਂ ਆਇਆ ਵੀ ਪਤਾ ਨਹੀਂ ਜੀਵਨ ਦੀ ਗੱਲ ਬਣੂ ਕਿ ਨਾ ਬਣੂ ਭਈ ਕਿਤੇ ਇਹ ਨਾ ਹੋਵੇ ਬਈ ਰਹਿ ਜੀ ਹਰ ਵਿਚਾਲੇ ਕੀ ਵੀ ਪੂਰਾ ਪੁੱਜੇ ਜਾਈ ਜਦ ਕੀ ਨੂੰ ਹੱਥ ਲੱਗੇ ਜਾਵੇ ਵਿਡਾਣੀ ਇਸ ਗੱਲ ਦੀ ਤੁਖ ਤੁਖ ਹੈ ਆਪਾਂ ਤੁਕ ਤੁਕਾ ਕਹਿੰਦੇ ਆ ਨਾ ਪੰਜਾਬੀ ਦਿਲ ਚ ਤੁਕ ਤੁਕਾ ਜਿਹਾ ਸ਼ੰਕਾ ਜਿਹਾ ਹਾਂ ਉਹ ਤੁਕ ਤੁਕ ਕਹਤਾ ਤਾਂ ਆਪਾਂ ਤੁਕ ਤੁਕਾ ਕਹਿ ਆ ਪੰਜਾਬੀ ਉੱਠਣ ਪਾਸ ਪਾਸ ਨਾਲ ਦਾ ਅੰਦਰੇ ਤੇ ਇੱਕ ਦਿਨਾਂ ਦਾ ਜੀਵਿਆ ਜਿਨ੍ਹਾਂ ਵਿਟਾਣੇ ਆਸ ਉਹਨਾਂ ਦਾ ਜੀਵਨ ਧਰਗਾ ਜਿਨ੍ਹਾਂ ਨੂੰ ਸੱਚ ਦੀ ਇੱਛਾ ਹੀ ਨਹੀਂ ਜਿਨ੍ਹਾਂ ਨੂੰ ਮੁਕਤੀ ਦੀ ਇੱਛਾ ਨਹੀਂ ਹੈ ਇਸ ਸੰਸਾਰ ਜਿਹਨਾਂ ਵਡਾਣੀ ਆਸ ਕਿ ਜਿਹਨਾਂ ਵਡਾਣੀ ਆਸ ਹੋਰ ਕੋਈ ਆਸ ਹੈ ਹੋਰ ਕੋਈ ਵਡਾਣੀ ਆਸ ਹੋਰ ਹੈ ਹੋਰ ਕੋਈ ਜਿਹੜੀ ਵੱਡੀ ਆਸ ਨਹੀਂ ਆਪਾਂ ਕਹਿੰਦੇ ਵਡਾਣੀ ਆਸ ਜਿਹੜਾ ਜਿਹਨਾਂ ਨੂੰ ਹੋਰ ਕਿਸੇ ਦੀ ਆਸ ਹੈ ਸੱਚ ਤੋਂ ਬਿਨਾ ਵੱਡੀ ਆਸ ਹੈ ਬਤਰੇ ਕੋ ਹੋ ਨਹੀਂ ਸਕਦੀ ਫਿਰ ਵਡਾਣੀ ਮਤਲਬ ਹੈ ਦੂਜੇ ਦੀ ਆਸ ਹੈ ਕਿਸੇ ਦੀ ਸੱਚ ਤੇ ਬਿਨਾ ਕਿਸੇ ਹੋਰ ਆਸ ਤੇ ਨਹੀਂ ਆਪਣੇ ਆਸ ਨੂੰ ਕਿਹਾ ਜਿਨ੍ਹਾਂ ਵਡਾਣੀ ਆਸ ਜੇ ਮੈਂ ਵਿਸ਼ਨੂੰ ਬ੍ਰਹਮ ਸ਼ਿਵਾ ਜਾਂ ਹੋਰ ਇਹਨਾਂ ਦੇ ਦੇਵੀ ਦੇਵਤੇ ਨੇ ਉਹ ਆਸ ਦੀ ਗੱਲ ਹੈ ਖੁਦਾ ਨੂੰ ਛੱਡ ਕੇ ਕਿਸੇ ਬਗਾਨੀ ਆਸਤੇ ਰੱਬ ਨੂੰ ਛੱਡ ਕੇ ਬਸ ਹੀ ਰੱਬ ਹੈ ਲਈ ਆ ਗਿਆ ਨਾ ਪਰ ਰੱਬ ਆ ਗਿਆ ਨਾ ਪਰ ਰੱਬ ਨੂੰ ਛੱਡ ਕੇ ਜਿਹਨਾਂ ਦੀ ਹੋਰ ਕੋਈ ਆਸ ਕਿਉਂਕਿ ਰੱਬ ਨੂੰ ਟੋੜਦਾ ਫਿਰਦਾ ਪਹਿਲਾਂ ਆ ਚੁੱਕਿਆ ਜਦੋਂ ਰੱਬ ਅੰਦਰ ਵਸਦਾ ਕਨਸੈਪਟ ਉਹੀ ਚੱਲੂ ਹਾਲ ਕਨਸੈਪਟ ਜਿਹੜਾ ਰੱਬ ਵਾਲਾ ਚੱਲਦਾ ਜਿਹਨਾਂ ਨੂੰ ਵਡਾਣੀ ਆਸ ਹੈ ਰੱਬ ਨੂੰ ਛੱਡ ਕੇ ਕੋਈ ਹੋਰ ਆਸ ਹੈ ਜੀ ਉਹਨਾਂ ਦਾ ਜੀਵਨ ਤਰੇਗਾ ਜਦੋਂ ਬ੍ਰਹਮ ਗਿਆਨੀ ਨੂੰ ਖੋਜਦੇ ਨੇ ਜਾਂ ਤਾਂ ਕਹਿੰਦੇ ਨੇ ਬਾਹਰ ਫਿਰਦੇ ਆ ਬ੍ਰਹਮ ਗਿਆਨੀ ਖੋਜਦੇ ਜਾਂ ਮਿਲ ਜਾਂਦਾ ਫਿਰ ਵਡਾਣੀ ਆਸ ਹੈ ਫਿਰ ਉਹਨਾਂ ਦਾ ਕੋਈ ਹੋਰ ਚੀਜ਼ ਨੂੰ ਫਿਰਦੇ ਸੀ ਉਹ ਮਕਸਦ ਕੋਈ ਹੋਰ ਸੀ ਉਹਨਾਂ ਦਾ ਮਕਸਦ ਹੋਰ ਸੀ ਕੋਈ ਦਾਸ ਬਣ ਦੀ ਆਸ ਨਹੀਂ ਵੱਡੇ ਹੋਣ ਦੀ ਆਸ ਹਾਂ Rodney.